ਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜੀਉ ਸਰੀਰੋਂ ਲੈ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਮੈਨੂੰ ਆਪਣਾ ਕਰ ਦੇ ਨਿਜ ਘਰ 'ਚ ਬੈਸਣ ਦਾ ਮੈਨੂੰ ਬਿਠਾਲ ਹੈ ਸਾਈ ਇਹ ਜਿਹੜੀ ਤਰਕੁਟੀਆ ਬਾਰ ਹੈ ਇੱਥੇ ਇੱਥੇ ਹੀ ਗ੍ਰਫਤਾਰ ਹੁੰਦਾ ਤੋਤਾ ਹੈ ਇੱਥੇ ਚੁਗਦਾ ਚੋਗਾ ਹੈ ਬੈਠ ਕੇ ਅੱਖਾਂ ਦੇ ਰਾਹੀਂ ਅੱਖਾਂ ਰਾਹੀਂ ਰਸ ਲੈਂਦਾ ਇੱਥੇ ਤਿਰਕੁਟੀ 'ਚ ਬੈਠ ਕੇ ਜਿਹੜਾ ਰੰਗ ਰਸ ਹੈ ਰੂਪ ਰਸ ਹੈ ਇਹ ਕਿੱਥੇ ਲੈਂਦਾ ਬੈਠ ਕੇ ਅੱਖਾਂ 'ਚ ਤਿਰਕੁਟੀ 'ਚ ਕੰਨ ਰਸ ਕਿੱਥੇ ਲੈਂਦਾ ਕੰਨ ਦਾ ਬਾਹਰ ਨੇ ਅੰਦਰ ਚੀਜ਼ ਜਾਊਗੀ ਗਾਂ ਜਾਊਗੀ ਰਸ ਤਾਂ ਗਾਂ ਆਊਗਾ ਕਿ ਰਾਗ ਰਸ ਕਿੱਥੇ ਆਉਂਦਾ ਤਿਰਕੁਟੀ 'ਚ ਇਹ ਸਾਰੇ ਰਸ ਰਾਗ ਰੰਸ ਰੰਗ ਰਸ ਰੂਪ ਰਸ ਗੰਧ ਰਸ ਗੰਧ ਰਸ ਸਮੈਲ ਨੱਕ ਦੇ ਵਿੱਚ ਉਹ ਪਹੁੰਚ ਜਾ ਕੇ ਇਹ ਸਾਰੇ ਰਸ ਪੱਜੇ ਤਿਰਕੁੜੀ ਤੇ ਆਉਂਦੇ ਨੇ ਮਾਇਆ ਦੇ ਜਿੰਨੇ ਰਸ ਸਿਰਫ ਨਾਮ ਦਾ ਰਸ ਤਿਰਕੁੜੀ ਨਹੀਂ ਹੁੰਦਾ ਨਾਮ ਦਾ ਨਹੀਂ ਰਸ ਤਿਰਕੁੜੀ ਮਾਇਆ ਦੇ ਰਸ ਤਿਰਕੁੜੀ ਸਾਰੇ ਇਹ ਪਰਾਇਆ ਬਾਰ ਹੈ ਜਿੱਥੇ ਮਾਇਆ ਦੇ ਰਸ ਨੇ ਨਿਜ ਘਰ ਦੇ ਵਿੱਚ ਮਾਇਆ ਨਹੀਂ ਹੁੰਦੀ ਨਿਜ ਘਰ ਸੱਚਖੰਡ ਉੱਥੇ ਮਾਇਆ ਨਹੀਂ ਹੁੰਦੀ ਜੇ ਮਾਇਆ ਦੇ ਰਸ ਲੈਣੇ ਨੇ ਤਾਂ ਆਪਣਾ ਘਰ ਛੱਡ ਕੇ ਪਰਾਇਆ ਬਾਹਰ ਜਾਣਾ ਪਊਗਾ ਆ ਜਿਹੜਾ ਲੋਕ ਹੈ ਪਰਾਇਆ ਬਾਰ ਹੈ ਸੱਚਖੰਡ ਸਾਰੇ ਨਿਜ ਘਰ ਹੈ ਦੋ ਹੀ ਘਰ ਨੇ ਲੋਕ ਔਰ ਪਰਲੋਕ ਆ ਲੋਕ ਜਿਹੜਾ ਪਰਾਇਆ ਘਰ ਹੈ ਇਹ ਲੋਕ ਆ ਲੋਕ ਪਰਾਇਆ ਬਾਹਰ ਹੈ ਜਿਹੜਾ ਪਰਲੋਕ ਆ ਨਿਜਗਰ ਤਾਂ ਹੀ ਕਹਿੰਦੇ ਨੇ ਪਰਲੋਕ ਗਮਨ ਕਰ ਗਿਆ ਜਿਹੜਾ ਮਰ ਜਾਂਦਾ ਹੈ ਪਰਲੋਕ ਸੁਧਾਰ ਗਿਆ ਸੰਤ ਮਰੇ ਕਿਉਂ ਰੋਈਓ ਜੋ ਆਪਣੇ ਘਰ ਜਾਏ ਉਹ ਆਪਣੇ ਘਰ ਜਾ ਰਿਹਾ ਨਿਜ ਘਰ ਸਰੀਰ ਛੱਡ ਕੇ ਜਾ ਰਿਹਾ ਹੈ ਆ ਜਿਹੜਾ ਬਾਹਰਲਾ ਸਰੀਰ ਹੈ ਇਹਦੇ ਹੁੰਦੇ ਹੋਏ ਮੈਨੂੰ ਤਿਰਕੜੀ ਜੋ ਕੱਢ ਕੇ ਪਰਲੋਕ ਚ ਵੜ ਦੇ ਹਿਰਦੇ ਚ ਕਾ ਦੇ ਮੈਂ ਲੋਕ ਚ ਨਾ ਰਹਾ ਜਿਉਂਦਾ ਹੀ ਸਰੀਰ ਦੇ ਰਹਿੰਦੇ ਹੁੰਦੇ ਐ ਲੋਕ ਚ ਮੈਂ ਰਹਿ ਗਈ ਦੋ ਆ ਕਹਿ ਰਿਹਾ ਕੋਈ ਫਰੀਦ ਬਾਹਰ ਪਰਾਏ ਬੈਸਣ ਉਹਨੇ ਕੀ ਕਰਦਾ ਜਦ ਕੋਈ ਗ੍ਰਹਿ ਪ੍ਰਵੇਸ਼ ਦਾ ਕਰਦਾ ਨਾ ਇਹ ਉਦੋਂ ਸ਼ਬਦ ਵੜ ਦਿੰਦੇ ਨੇ ਬਾਰ ਬਾਰ ਵੈਸਟ ਸਾਈਂ ਬੁਜਰਾ ਮੈਨੂੰ ਸਾਈਂ ਨਾ ਦੇ ਮੈਨੂੰ ਆਪਣਾ ਘਰ ਦੇ ਚਾਹੇ ਉਹਦੇ 10 ਕੋਠੀਆਂ ਪਹਿਲਾਂ ਹੋਣ ਪਹਿਲਾਂ ਵੀ ਮਕਾਨ ਸੀ ਕਿ ਨਵਾਂ ਬਣਾ ਲਿਆ ਬਾਹਰ ਉਹ ਤਾਂ ਪਹਿਲਾਂ ਸੀਗਾ ਹੀ ਇਹ ਕਿਸੇ ਮੁੰਡੇ ਨੂੰ ਬਣਾ ਕੇ ਦਿੱਤਾ ਉੱਥੇ ਵੀ ਇਹੀ ਸ਼ਬਦ ਪੜ ਦਿੰਦੇ ਉਹਨੂੰ ਦੇਖਦਾ ਲੋ ਇਹਦਾ ਨਵਾਂ ਬਣਾ ਕੇ ਦਿੱਤਾ ਮੁੰਡੇ ਨੂੰ ਉਹਦਾ ਹੈਗਾ ਪਹਿਲਾਂ ਕਿੱਡੇ ਡਫਰ ਆਦਮੀ ਨੇ ਨਾ ਹੋਰ ਆਦਮੀ ਇਹ ਜਿਹੇ ਸ਼ਬਦ ਨੇ ਇਹ ਜਿਹੇ ਲਾਏ ਹੋਏ ਨੇ ਇਹਨਾਂ ਨੇ ਉਹ ਕੀ ਕਹਿੰਦਾ ਰਿਹਾ ਬਾਰ ਪਰਾਏ ਬੈਸਣਾ ਸਾਏ ਮੁਝੇ ਨਾ ਦੇ ਮੈਨੂੰ ਆ ਲੋਕ ਜੋ ਕੱਢ ਕੇ ਪਰਲੋਕ ਚ ਲੈ ਜਾ ਆਪਣੇ ਘਰ ਜੇ ਇਹ ਵਿਆਖਿਆ ਕਰਦੀ ਉਸ ਘਰ 'ਚ ਜੁੱਤੀ ਖੋਲ ਲੈਣਗੇ ਉਹਦੇ ਤੇ ਵੀ ਕੱਜਰ ਦੇ ਆ ਅਸੀਂ ਕੋਠੀ ਬਣਾਈ ਆ ਤੂੰ ਕਹਿੰਦਾ ਸਾਰਾ ਡੱਬਰ ਮਾਰ ਕੇ ਉੱਥੇ ਲੈ ਜਾ ਆ ਵੀ ਕਿਉਂ ਬੋਲਿਆ ਤੂੰ ਸਾਡਾ ਟੱਬਰ ਪਾਉਣਾ ਇੱਥੇ ਵੀ ਜੋ ਨਹੀਂ ਵਰਜੋ ਸਾਰੇ ਅਸੀਂ ਕੋਠੀ ਦਾ ਬਣਾਇਆ ਪਾਇਆ ਤੈਨੂੰ ਮੈਂ ਇਹਦੇ ਸੱਦਿਆ ਸੀ ਵੀ ਰਹਿਣ ਵਾਸਤੇ ਬਣਾਈ ਅਸੀਂ ਰਹਿਣ ਵਾਸਤੇ ਬਣਾਈ ਹੈ ਤੂੰ ਕਹਿੰਦਾ ਇੱਥੋਂ ਕੱਢ ਕੇ ਮੈਨੂੰ ਪਰ ਲੋਕ ਲੈ ਜਾ ਜੇ ਪਿੱਛੋਂ ਵੀ ਦੱਸਦੇ ਛੇਤਰ ਫੇਰਨ ਉਤੇ ਉਹਨਾਂ ਨੇ ਬਲੋਕ ਤੇ ਕੀ ਲੈਣਾ ਜਿਹਨਾਂ ਨੇ ਕੋਠੀ ਬਣਾਈ ਹੈ ਬਈ ਤੂੰ ਉਹਨਾਂ ਨੂੰ ਦੇਣ ਲੱਗਿਆ ਸਿੱਖਿਆ ਨਾ ਤੈਂ ਲੈਣਾ ਨਾ ਉਹਨਾਂ ਨੇ ਲੈਣਾ ਤੂੰ ਬਾਰ ਪਰਾਇਆ ਦੇ ਅਰਥ ਹੋਰ ਹੀ ਕਰੀ ਜਾਂਦਾ ਕਿਉਂ ਗੁਰਬਾਣੀ ਵਿਗਾੜਦੇ ਹੋ ਜੇ ਤੁਹਾਨੂੰ ਨਹੀਂ ਪਤਾ ਹੋਰ ਕੁਝ ਪੜ ਲਓ ਹੋਰ ਬਥੇਰੇ ਸ਼ਬਦ ਨੇ ਖੁਸ਼ੀ ਦਾ ਪੜ ਦੋ ਇਹਨਾਂ ਦੇ ਹਾਂਜੀ ਰਿਦਾ ਬਾਰ ਪਰਾਇਆ ਵੈਸਲਾ ਸਾਈ ਮੁਝੇ ਨਾ ਦੇ ਜੋ ਤੂੰ ਐਵੇਂ ਰਖਸੀ ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ ਜਿਉ ਸਰੀਰੋਂ ਹੁਣ ਇਹਨਾਂ ਦਾ ਤਾਂ ਹੋ ਗਿਆ ਘਰ ਭਾਈ ਨਵਾਂ ਇਹਨਾਂ ਦਾ ਜਿਹੜੇ ਜਿਨ੍ਹਾਂ ਦਾ ਨਵਾਂ ਨੇ ਉਹਨਾਂ ਨੂੰ ਕਹਿੰਦਾ ਵੀ ਜੇ ਤੂੰ ਮੈਨੂੰ ਨਹੀਂ ਕੋਠੀ ਦੇਣੀ ਮੈਨੂੰ ਮਾਰ ਦੇ ਉਹਦਾ ਉਹਦਾ ਟੱਬਰ ਮਾਰਦਾ ਜਾਂ ਤਾਂ ਉਹਨਾਂ ਦਾ ਮਾਰਦਾ ਐ ਸੰਗਤ ਦਾ ਮਾਰਦਾ ਦੋਏ ਗੱਲ ਪੈਣਗੇ ਉੱਠ ਗਏ ਵੀ ਜੇ ਤੂੰ ਮੈਨੂੰ ਇਦਾਂ ਹੀ ਕਰਨਾ ਪਰਾਏ ਬਾਹਰ ਜਿਹੜੇ ਕਿਰਾਏਦਾਰ ਵਿਚਾਰੇ ਬੈਠੇ ਨੇ ਉਹ ਤਾਂ ਇਹੀ ਕਹਿਣਗੇ ਵੀ ਤੂੰ ਜੋ ਜੀਓ ਸਰੀਰ ਹੋਲੇ ਕਹਿੰਦਾ ਜੇ ਮੈਨੂੰ ਪਰਾਏ ਬਾਹਰ ਰੱਖਣਾ ਤੈਨੂੰ ਕਿਹਨੇ ਕਿਹਾ ਸੀ ਬਈ ਇਹ ਰਾਸ ਕਰੀ ਸਾਡੀ ਇਹ ਸ਼ਬਦ ਉੱਥੇ ਪੜਨ ਵਾਲਾ ਹੈ ਜਿੱਥੇ ਤੁਸੀਂ ਲਾਉਨੇ ਹੋ ਇਹ ਛਿੱਤਰ ਖਾਣਗੇ ਹੁਣ ਲੋਕਾਂ ਤੇ ਆਪਣੀ ਮਰਜ਼ੀ ਦੇ ਸ਼ਬਦ ਪੜੀ ਜਾਂਦੇ ਨੇ ਤੁਹਾਨੂੰ ਕੀ ਪਤਾ ਗੁਰਬਾਣੀ ਕੀ ਕਹਿੰਦੀ ਹੈ ਜਿੱਦਣ ਲੋਕਾਂ ਨੂੰ ਸਮਝ ਆ ਗਈ ਨਾ ਤੇ ਛਿੱਤਰ ਮਾਰਨਗੇ ਅਬਲ ਤਾਪੇ ਹਟ ਜਾਣਗੇ ਸ਼ਬਦ ਪੜਨ ਤੇ ਪੁੱਛਿਆ ਕਰਨਗੇ ਕਿਹੜਾ ਪੜੀਏ ਕਿੱਥੇ ਜ਼ਿਆਦਾ ਡਾਕਟਰ ਬਣੇ ਹੋਏ ਨੇ ਆਪੇ ਤੁਹਾਨੂੰ ਉੜਾ ਆੜਾ ਹੁੰਦਾ ਨਹੀਂ ਬਾਜਾ ਤੋਂ ਟੂਟੂ ਸਿੱਖ ਲਈ ਪਤਾ ਹੀ ਨਹੀਂ ਕੀ ਹੈ ਗੁਰਬਾਣੀ ਕਹਿੰਦੀ ਹਾਂਜੀ